ਸਤਿਗੁਰਾਂ ਦੇ ਪਾਵਨ ਪਵਿੱਤਰ ਦਰਬਾਰ ਦੀ ਹਾਜ਼ਰੀ ਭਰ ਰਹੇ ਪਿਆਰੇ ਸਤ ਸੰਗਿਓ ਆਪ ਆਪਣੀ ਰਸਨਾ ਨੂੰ ਪਵਿੱਤਰ ਕਰਨ ਲਈ ਮਨ ਚਿੱਤ ਬਿਰਤੀ ਇਕਾਗਰ ਕਰਨ ਵਾਸਤੇ ਕੋਈ ਵੀ ਰਸਨਾ ਵਾਂਝੀ ਨਾ ਰਵੇ ਸਭ ਮਾਈ ਭਾਈ ਗੱਜ ਕੇ ਆਖੀਏ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਧੰਨ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਧੰਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਤੇ ਇੱਕ ਵਾਰੀ ਫੇਰ ਗੱਜ ਕੇ ਆਖੀਏ ਜਿਨ੍ਹਾਂ ਦੇ ਛਤਰ ਛਾਇਆ ਹੇਠ ਸਾਨੂੰ ਅਨੇਕਾਂ ਸੁੱਖ ਮਿਲੇ ਹੋਏ ਹਨ ਜਿਹੜੇ ਹਰ ਵੇਲੇ ਸਾਡੀ ਪ੍ਰਤਪਾਲ ਕਰਦੇ ਹਨ ਵੱਡੇ ਭਾਗਾਂ ਵਾਲਿਆਂ ਜਿਹੜੇ ਕਿ ਸਤਿਗੁਰਾਂ ਦੇ ਲੜ ਲੱਗੇ ਹਾਂ ਉਹਨਾਂ ਸਤਿਗੁਰਾਂ ਦਾ ਨਾਮ ਲਈਏ ਹਾਜ਼ਰੀ ਲਵਾਈਏ ਇੱਥੇ ਬੈਠੇ ਹੀ ਸਤਿਗੁਰਾਂ ਦੇ ਚਰਨਾਂ ਵਿੱਚ ਗੱਜ ਕੇ ਆਖੀਏ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਹੋਵੋ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵ ਲਾਏ ਹਰ ਨਾਮੈ ਕੇ ਹੋਵੋ ਜੋੜੀ ਗੁਰਮੁਖ ਬੈਸੋ ਸਫਾ ਵਿਛਾਏ ਜਿਸ ਤਰ੍ਹਾਂ ਆਪ ਇਸ ਪਵਿੱਤਰ ਸਥਾਨ ਤੇ ਆਣ ਕੇ ਹਰ ਜਸ ਸਰਵਣ ਕਰਦੇ ਹੋ ਨਾਮ ਸਿਮਰਨ ਕਰਦੇ ਹੋ ਇਹ ਸਤਿਗੁਰੂ ਦੀ ਇਸ ਭਿਆਨਕ ਸਮੇਂ ਵਿੱਚ ਕਲਯੁਗ ਵਿੱਚ ਮਿਹਰ ਹੋਵੇ ਤੇ ਕੰਮ ਹੁੰਦੇ ਹਨ ਭਜਨ ਦੀ ਵਰਨੀ ਸਾਧ ਸੰਗਤ ਕਰ ਰਹੀ ਹੈ ਬਹੁਤ ਆਨੰਦ ਹੈ ਬੜੀ ਕਿਰਪਾ ਹੈ ਅੰਮ੍ਰਿਤ ਛਕ ਕੇ ਸਾਰੇ ਭਾਈ ਗੁਰਮੁਖ ਪਿਆਰੇ ਨਾਮ ਸਿਮਰਨ ਕਰ ਰਹੇ ਹਨ ਵਰਨੀ ਹੋ ਰਹੀ ਹੈ ਇਸ ਤੋਂ ਪਹਿਲਾਂ ਬੀਬੀਆਂ ਨੇ ਬੜਾ ਸੁੰਦਰ ਬੜੇ ਸੋਹਣੇ ਤਰੀਕੇ ਨਾਲ ਕੀਰਤਨ ਕੀਤਾ ਹੈ ਇਹ ਦੇਨ ਸਾਹਿਬ ਸ੍ਰੀ ਸਤਿਗੁਰੂ ਰਾਮ ਸਿੰਘ ਦੀ ਮਾਈਆਂ ਤੇ ਕਿਰਪਾ ਕੀਤੀ ਗੁਰੂ ਨਾਨਕ ਪਾਤਸ਼ਾਹ ਨੇ ਗੁਰਬਾਣੀ ਵਿੱਚ ਕਿਹਾ ਸੀ ਸੋ ਕਿਉ ਮੰਦਾ ਆਖੀਆ ਜਿਤ ਜੰਮੈ ਰਾਜਾਨ ਭਾਈ ਇਹਨਾਂ ਬੀਬੀਆਂ ਨੂੰ ਇਸ ਇਸਤਰੀ ਜਾਤੀ ਨੂੰ ਨਿੰਦਰਾ ਨਹੀਂ ਉਹ ਵਾਕ ਸਹਿਬ ਸ੍ਰੀ ਸਤਿਗੁਰੂ ਰਾਮ ਸਿੰਘ ਨੇ ਪੂਰਾ ਕੀਤਾ ਸਤਿਗੁਰੂ ਰਾਮ ਸਿੰਘ ਤੋਂ ਪਹਿਲਾਂ ਉਸ ਵੇਲੇ ਇਸ ਇਸਤਰੀ ਜਾਤੀ ਦੀ ਬੜੀ ਨਿਕਦਰੀ ਹੋ ਰਹੀ ਸੀ ਬੇਕਦਰੀ ਹੋ ਰਹੀ ਸੀ ਜੰਮਦੀਆਂ ਧੀਆਂ ਨੂੰ ਅੰਮ੍ਰਿਤਸਰ ਦੇ ਇਲਾਕੇ ਵਿੱਚ ਸੰਧੂ ਕੌਮ ਜਿਹੜੀ ਸੀ ਜ਼ਿਮੀਂਦਾਰ ਜਾਟੋ ਜੰਮਦੀ ਧੀ ਨੂੰ ਗਲ ਘੁੱਟ ਕੇ ਮਾਰ ਦਿੰਦੇ ਸਨ ਕਿ ਸਾਡਾ ਵੀ ਕੋਈ ਜਵਾਈ ਬਣੇਗਾ ਲੁਧਿਆਣੇ ਦੇ ਜ਼ਿਲ੍ਹੇ ਵਿੱਚ ਗਰੇਵਾਲ ਜ਼ਿਮੀਂਦਾਰ ਲੋਕ ਜਿਹੜੇ ਸਨ ਇਹ ਵੀ ਇਸ ਤਰ੍ਹਾਂ ਹੀ ਕਰਦੇ ਸਨ ਜੰਮਦੀਆਂ ਧੀਆਂ ਨੂੰ ਗਲਾ ਘੁੱਟ ਕੇ ਮਾਰ ਦਿੰਦੇ ਸਨ ਕਿ ਸਾਡਾ ਇਸ ਦੁਨੀਆ ਤੇ ਕੋਈ ਜਵਾਈ ਨਾ ਹੋਵੇ ਤੋ ਇਹ ਸਤਿਗੁਰੂ ਰਾਮ ਸਿੰਘ ਨੇ ਕੁਰੀਤੀਆਂ ਵੇਖੀਆਂ ਤੇ ਸੁਧਾਰ ਕੀਤਾ ਗੁਰੂ ਨਾਨਕ ਦਾ ਜੋ ਸ਼ਬਦ ਸੀ ਬਚਨ ਸੀ ਉਹ ਪੂਰਾ ਕੀਤਾ ਬੀਬੀਆਂ ਨੂੰ ਮਰਦਾਂ ਦੇ ਬਰਾਬਰ ਹੱਕ ਦਿੱਤੇ ਅੰਮ੍ਰਿਤ ਛਕਾਇਆ ਔਰ ਆ ਜੋ ਕੀਰਤਨ ਦੀ ਦਾਤ ਨਾਮ ਸਿਮਰਨ ਦੀ ਦਾਤ ਹਰ ਕੰਮ ਵਿੱਚ ਮਾਈਆਂ ਨੂੰ ਪਹਿਲ ਦਿੱਤੀ ਹੈ ਉਹ ਸਤਿਗੁਰੂ ਰਾਮ ਸਿੰਘ ਦਾ ਸੀ ਕੋਟਾਨ ਕੋਟਵਾਰ ਧੰਨਵਾਦ ਕਰਦੇ ਹਾਂ ਹਨ ਤੇ ਬੀਬੀਆਂ ਨੂੰ ਬਹੁਤ ਬੁਰੀ ਨਿਗਾਹ ਨਾਲ ਹੀ ਤੱਕਿਆ ਜਾਂਦਾ ਸੀ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ ਤੇ ਸਾਡੇ ਹੁਣ ਦੇ ਵਰਤਮਾਨ ਸਤਿਗੁਰੂ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਉਹਨਾਂ ਹੀ ਗੁਰਬਾਣੀ ਦੇ ਵਾਕਾਂ ਨੂੰ ਫੁੱਲ ਚੜਾ ਰਹੇ ਹਨ ਮਾਈਆਂ ਨੂੰ ਸੂਬੇ ਪ੍ਰਧਾਨ ਸੰਗਤਾਂ ਦੇ ਆਗੂ ਬਣਾਇਆ ਹੋਇਆ ਹੈ ਇਹ ਕੀਰਤਨ ਸੁਣ ਕੇ ਮੈਨੂੰ ਤਾਂ ਬੜਾ ਆਨੰਦ ਆਇਆ ਹੈ ਬਹੁਤ ਬੀਬੀਆਂ ਨੇ ਸੁੰਦਰ ਆਵਾਜ਼ਾਂ ਵਿੱਚ ਸੋਹਣਾ ਕੀਰਤਨ ਕੀਤਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਸਦਾ ਹੀ ਚੜ੍ਹਦੀਆਂ ਕਲਾ ਰੱਖਣ ਸੋ ਧਿਆਨ ਦੇਣਾ ਗੁਰੂ ਪਾਤਸ਼ਾਹ ਕਹਿੰਦੇ ਨੇ ਜੇ ਲੋੜੇ ਸਦਾ ਸੁਖ ਭਾਈ ਸਾਧੂ ਸੰਗਤ ਗੁਰੈ ਬਤਾਈ ਉਹਾਂ ਜਪੀਏ ਕੇਵਲ ਨਾਮ ਸਾਧੂ ਸੰਗਤ ਪਾਰ ਗ੍ਰਾਮ ਇਹ ਇੱਕੋ ਇਹ ਹੀ ਤਰੀਕਾ ਹੈ ਕਲਯੁਗ ਵਿੱਚ ਸਤਿਗੁਰਾਂ ਦੱਸਿਆ ਹੈ ਕਿ ਸਾਧ ਸੰਗਤ ਚ ਆਉਣਾ ਸਾਧ ਸੰਗਤ ਕਰਨੀ ਇੱਥੇ ਬੈਠ ਕੇ ਨਾਮ ਸਿਮਰਨ ਕਰਨਾ ਬਿਨ ਸੰਗਤੀ ਐਸੇ ਰਹੈ ਜੈਸੇ ਪਸ ਢੋਰ ਜਿਨ ਕੀਤੇ ਤਿਸੇ ਨਾ ਜਾਣਨੀ ਬਿਨ ਨਾਵੇ ਸਭ ਚੋਰ ਗੁਰੂ ਪਾਤਸ਼ਾਹ ਗੁਰਬਾਣੀ ਵਿੱਚ ਕਹਿੰਦੇ ਨੇ ਭਾਈ ਜਿਨਨੇ ਇਹ ਮਨੁੱਖਾ ਤਨ ਸਰੀਰ ਦਿੱਤਾ ਹੈ ਉਸ ਨੂੰ ਜੇ ਯਾਦ ਨਹੀਂ ਕਰਦਾ ਸਾਧ ਸੰਤ ਵਿੱਚ ਨਹੀਂ ਆਉਂਦਾ ਭਜਨ ਬਾਣੀ ਨਹੀਂ ਕਰਦਾ ਤੇ ਤੂੰ ਉਸ ਪਰਮੇਸ਼ਰ ਦਾ ਚੋਰ ਹੈ ਕਿਉਂਕਿ ਆਇਓ ਸੁਣਨ ਪੜਨ ਕੋ ਬਾਣੀ ਨਾਮ ਵਿਸਾਰ ਲੱਗਾ ਹੈ ਅਨ ਲਾਲਚ ਬਿਰਥਾ ਜਨਮ ਪ੍ਰਾਣੀ ਸਮਝ ਅਚੇਤ ਚੇਤ ਮਨ ਮੇਰੇ ਕਥੀ ਸੰਤਨ ਅਕਥ ਕਹਾਣੀ ਲਾਭ ਲਿਓ ਹਰਿ ਦੇ ਅਰਾਧੋ ਛੁਟਕਾ ਆਮਨ ਜਾਣੀ ਇਹ ਜਿਹੜਾ ਮੁਕਤੀ ਦਾ ਸਾਧਨ ਹੈ ਇਹ ਸਾਧ ਸੰਗਤ ਵਿੱਚੋਂ ਆ ਕੇ ਪ੍ਰਾਪਤੀਆਂ ਹੁੰਦੀਆਂ ਹਨ ਨਾਮ ਸਿਮਰਨ ਹੁੰਦਾ ਤੋਂ ਇਹ ਕੇਵਲ ਨਾਮ ਸਿਮਰਨ ਵਾਸਤੇ ਬਾਣੀ ਪੜਨ ਵਾਸਤੇ ਸੇਵਾ ਕਰਨ ਵਾਸਤੇ ਪਬਲਿਕ ਦੀ ਇਹ ਮਨੁੱਖ ਨੂੰ ਭੇਜਿਆ ਸੀ ਪਰ ਧੰਦਿਆਂ ਵਿੱਚ ਖਚਤ ਹੋ ਗਿਆ ਤਾਂ ਹੀ ਸਾਨੂੰ ਬਾਰ-ਬਾਰ ਸਤਿਗੁਰੂ ਉਪਦੇਸ਼ ਦਿੰਦੇ ਰਹਿੰਦੇ ਹਨ ਗੁਰੂ ਜੀ ਕਹਿੰਦੇ ਨੇ ਵਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹਿ ਪਾਈ ਨਾ ਕੋਈ ਵੈਰੀ ਨਹੀਂ ਬਿਗਾਨਾ ਸਗਲ ਸੰਗ ਹਮ ਕੋ ਬਣ ਆਈ ਇੱਥੇ ਆ ਕੇ ਦੁਬਦਾ ਦੂਰ ਕਰਨੀ ਹੈ ਈਰਖਾ ਦਵਾਈ ਛੱਡਣਾ ਹੈ ਔਰ ਸਤਿਗੁਰੂ ਦੇ ਚਰਨਾਂ ਦਾ ਧਿਆਨ ਧਰਨਾ ਹੈ ਕਬੀਰ ਮਾਨਸ ਜਨਮ ਦੁਲੰਭ ਹੈ ਹੋਤ ਨਾ ਬਾਰੰਬਾਰ ਜਿਉ ਬਨ ਫਲ ਪਾਕੇ ਭੋਏ ਗਿਰੇ ਬਹੁਰ ਨਾ ਲਾਗਾ ਡਾਰ ਇਹ ਭਾਈ ਇਹ ਮਨੁੱਖਾ ਜਨਮ ਮਿਲਿਆ ਹੈ ਬਾਰ-ਬਾਰ ਨਹੀਂ ਮਿਲਣਾ ਇਹਦੇ ਵਿੱਚ ਸਾਧਨ ਮੁਕਤੀ ਦਾ ਹੈ ਪਰਮੇਸ਼ਰ ਨੂੰ ਯਾਦ ਕਰਨਾ ਹੈ ਸੋ ਜਿੱਤਾਂ ਜਿੱਤ ਦੇ ਪ੍ਰੇਮ ਦੇ ਪੁਜਾਰੀ ਹਾਰ ਹੰਕਾਰੀਆਂ ਨੂੰ ਇਸ ਸੰਸਾਰ ਵਿੱਚ ਸਭ ਤੋਂ ਦਰਜਾ ਉੱਚਾ ਹੈ ਪ੍ਰੇਮ ਦਾ